ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਵਾ ਐ ਲੱਗਦਾ ਜਿਵੇਂ ਹਾਰ ਸ਼ਬਦ ਦੀ ਜਗ੍ਹਾ ਡਾਰ ਚਾਹੀਦਾ ਇੱਥੇ ਡਾਰੇ ਅਰਥ ਕੀਤੇ ਨੇ ਵੈਸੇ ਨੇ ਡਾਰੇ ਅਰਥ ਬਣਦੇ ਨੇ ਹਾਰ ਕੋਈ ਸ਼ਬਦ ਟੁਕਦਾ ਨਹੀਂ ਇੱਥੇ ਹਾਰ ਟੁਕਦਾ ਤਾਂ ਜੇ ਇਹਨੂੰ ਹਾਰ ਦੇ ਵਿੱਚ ਲਈਏ ਵੀ ਜਿੱਤ ਬਾਜੀ ਹਾਰ ਜਾਏਗਾ ਪਰ ਬਾਜੀ ਹਾਰ ਨਾਲ ਹੀ ਇੱਥੇ ਸੈਂਸ ਪਹਿਲਾਂ ਸ਼ਬਦਾਂ ਦੇ ਵਿੱਚ ਦੱਸੀ ਨਹੀਂ ਹੋਈ ਖੈਰ ਜੋ ਵੀ ਹੈ ਕਮਲ ਨੈਣ ਅੰਜਨ ਸਿਆਮ ਕਮਲ ਵਰਗੇ ਅੱਖਾਂ ਤੇ ਜਿਹੜਾ ਅੰਜਨ ਦਾਲ ਨਾ ਕਾਲਾ ਉਹ ਇਹ ਦੇ ਨਾ ਮੂਰਤੀਆਂ ਦੇ ਪਾਉਂਦੇ ਨੇ ਸਾਡੇ ਆ ਗਿਆਨ ਅੰਜਨ ਇਹਨਾਂ ਦੇ ਉਹ ਕਾਲਾ ਅੰਜਨ ਬੋਲਦੇ ਨੇ ਅੱਖਾਂ 'ਚ ਮੂਰਤੀਆਂ ਦੇ ਬਾਹਰ ਦੀ ਭਗਤੀ ਹੈ ਸ਼ਾਮ ਸ਼ਾਮ ਕਾਲਾ ਜਿਹੜੀ ਸ਼ਾਮ ਮੂਰਤ ਹੈ ਇਹਨਾਂ ਦੀ ਚੰਦਰ ਬਦਨ ਜਿਹੜਾ ਚੰਦਰਮਾ ਹੁੰਦਾ ਖਾਲਸ ਵੀ ਹੁੰਦੀ ਹੈ ਚਿੱਟਾ ਚਾਨਣੀ ਵੀ ਹੁੰਦੀ ਹੈ ਉਹ ਇਹਨਾਂ ਨੇ ਮੰਨਿਆ ਹੋਇਆ ਚਿੱਤ ਚਾਰ ਚਿੱਤ ਦੇ ਵਿੱਚ ਅਚਲਣਾ ਚਿੱਤ ਉਹਦੀ ਪੂਜਾ ਕਰਦਾ ਐਸੀ ਧਰਮ ਨੂੰ ਐਸਾ ਧਰਮ ਧਾਰਨ ਚਿੱਤ ਨੇ ਮੰਨਿਆ ਹੋਇਆ ਇਹ ਜਿਹੜੀ ਮੂਰਤੀ ਪੂਜਾ ਇਹਨਾਂ ਦੀ ਆ ਮੂਸਨ ਮਗਨ ਮਰਮਸਿਓ ਸਿਓ ਖੰਡ ਖੰਡ ਕਰਦਾ ਦਾਰ ਮੁਸਲਮ ਜੇ ਕਦੇ ਤੈਨੂੰ ਭੇਦ ਆ ਜਵੇ ਨਾ ਪ੍ਰੇਮ ਦਾ ਭੇਦ ਪ੍ਰੇਮ ਦੇ ਮਰਮ ਨੂੰ ਜਾਣ ਲਵੇ ਜਦੋਂ ਤੈਨੂੰ ਇਹ ਆ ਗਿਆ ਉਦੋਂ ਤੂੰ ਖੰਡ ਖੰਡ ਕਰਕੇ ਇਹਨੂੰ ਸੁੱਟ ਦੇ ਪ੍ਰੇਮ ਦੇ ਉੱਪਰ ਦੀ ਪ੍ਰੇਮਾ ਭਗਤੀ ਉੱਪਰ ਦੀ ਐਸੀ ਭਗਤੀ ਨੂੰ ਟੁਕੜੇ ਟੁਕੜੇ ਕਰਕੇ ਵਾਰ ਦੇ ਪ੍ਰੇਮਾ ਭਗਤੀ ਦੇ ਮੁਕਾਬਲੇ 'ਚ ਇਹ ਭਗਤੀ ਕੁਛ ਨਹੀਂ ਹੈ ਮੂਰਤੀ ਪੂਜਾ ਵਾਲੀ ਇਹ ਫਸਾਉਣ ਵਾਲੀ ਹੈ ਇਹਦੇ ਨਾਲ ਤੈਨੂੰ ਹਾਰ ਮਿਲੂਗੀ ਬਾਜੀ ਹਾਰ ਜਾਏਗਾ ਇਸ ਕਰਕੇ ਨੂੰ ਛੱਡਦੇ ਆ ਜੇ ਬੰਦੀ ਜਿਹੜੀ ਬਾਜੀ ਹੈ ਹਰ ਜਾਣਗੇ ਤੇ ਜੁਗੇ ਜਨਮ ਹਾਰ ਜਾਏਗਾ ਜੇ ਭਗਤੀ ਨਾ ਛੱਡੀ ਤਾਂ ਇਹਨੂੰ ਖੰਡ ਖੰਡ ਕਰਕੇ ਛੱਡਦੇ ਹਾਂਜੀ ਅੱਛਾ ਇਹ ਲਿਖਦੇ ਆ ਇਹ ਭਾਈ ਉਸ ਹਰੀ ਦੇ ਕਮਲ ਨੈਣ ਹਨ ਤੇ ਕਾਲੇ ਸੁਰਮੇ ਵਾਲੇ ਹਨ ਸੋਹਣਾ ਬਦਨ ਮੂੰਹ ਸੁੰਦਰ ਚਿੱਤਰਕਾਰੀ ਵਾਲਾ ਹੈ ਉਸ ਦੇ ਮਿਲਣ ਦਾ ਭੇਦ ਲੱਭਣ ਵਿੱਚ ਮਸਤ ਹੋ ਕੇ ਮੈਂ ਗਲ ਵਿੱਚ ਪਾਏ ਹਾਰ ਦੇ ਟੋਟੇ ਟੋਟੇ ਕਰਦੇ ਆ ਇਹ ਤਾਂ ਕੁਝ ਵੀ ਗੱਲ ਨਹੀਂ ਬਣੀ ਜੀ ਬਾਪੇ ਐਹੀ ਜੋ ਬਣੂਗੀ ਜਿਵੇਂ ਬਣਾਉਣਗੇ ਇਹ ਉਹ ਮੂਰਤੀ ਪੂਜਾ ਨੂੰ ਕੱਟਣ ਨਹੀਂ ਚਾਹੁੰਦਾ ਕਾਹਦੇ ਕੱਟੇ ਪ੍ਰੇਮ ਵਾਲੀ ਗੱਲੇ ਛੱਡ ਗਿਆ ਹਾਂਜੀ ਪਿੱਛੇ ਤਾਂ ਪ੍ਰੇਮ ਹੀ ਚੱਲਦਾ ਆ ਰਿਹਾ ਹਾਂ ਇਹ ਉਹ ਗੱਲੇ ਛੱਡੇ ਗਿਆ ਅੱਛਾ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਵਿੱਚ ਚਿਤ ਵਿੱਚ ਇਸ ਤਰ੍ਹਾਂ ਦੀ ਕਲਪਨਾ ਕੀਤੀ ਹੋਈ ਹੈ ਜੀ ਚਿੱਤ ਚਾਹੁੰਦਾ ਹੈ ਇਸ ਗੱਲ ਨੂੰ ਤਾਂ ਚਿੱਤ ਦਾ ਚਰਨ ਬਣਿਆ ਹੋਇਆ ਹੈ ਚਿੱਤ ਕੀ ਇੱਛਾ ਹੈ ਇਹਦੀ ਪੂਜਾ ਦੀ ਚਿੱਤ ਕਰਕੇ ਇੱਛਾ ਮੰਨ ਕੇ ਪੂਜਾ ਕਰ ਰਿਹਾ ਹੈ ਮੂਰਤੀ ਪੂਜਾ ਭਗਤੀ ਮੰਨ ਕੇ ਕਰ ਰਿਹਾ ਹੈ ਉਹ ਅੱਛਾ ਜੀ ਤੇ ਮੂਸਨ ਮਗਨ ਮਰਮ ਸੀ ਹੁਣ ਇਹ ਮੂਸਨ ਨੂੰ ਕੌਣ ਕਹਿ ਰਿਹਾ ਜੀ ਕੁਛ ਮੂਸਨ ਨੂੰ ਉਪਦੇਸ਼ ਸੁਧੀ ਕਰ ਰਹੀ ਹੈ ਅੱਛਾ ਜਦੋਂ ਉਹਦਾ ਭੇਦ ਆ ਗਿਆ ਪ੍ਰੇਮ ਦਾ ਜੇ ਮਰਮ ਜਾਣ ਲਿਆ ਭਗਤੀ ਦਾ ਤੈਂ ਤਾਂ ਫੇਰ ਇਹਨੂੰ ਛੱਡ ਦੇ ਇਹਦੇ ਟੁਕੜੇ ਟੁਕੜੇ ਕਰ ਦੇ ਤੇਰੀ ਭਗਤੀ ਦੇ ਅੱਛਾ ਫੇਰ ਤਾਂ ਆਪੇ ਕਰ ਦੂਗਾ ਜੀ ਜੇ ਇਹਨੂੰ ਪਤਾ ਸਮਝ ਆ ਗਈ ਹਾਂ ਆਪੇ ਕਰ ਦੂਗਾ ਕਰੇ ਨਹੀਂ ਗੁਰੂ ਅੰਗਦ ਦੇਵ ਨੇ ਕੀਤੇ ਨਹੀਂ ਹਾਂਜੀ ਗੁਰੂ ਅਮਰਦਾਸ ਨੇ ਵੀ ਕੀਤੇ ਹੀ ਆ ਜੀ ਹਾਂ ਮੂਰਤੀ ਪੂਜਾ ਨੂੰ ਤਾਂ ਵੀ ਵੈਸੇ ਆਸਤਾ ਤਾਂ ਰੱਖਦੇ ਸੀ ਜੇ ਖੰਡ ਖੰਡ ਕਰ ਢਾਰ ਹੁੰਦਾ ਨਾ ਲਫ਼ਜ਼ ਫਿਰ ਸਿੱਧਾ ਹੀ ਆ ਜਾਂਦਾ ਸਿਰ ਦੇ ਪਰੇ ਇਹਨੂੰ ਹਾਂ ਨਹੀਂ ਤਾਂ ਇਹ ਲੱਗਦਾ ਖੰਡ ਖੰਡ ਕਰ ਹਾਰ ਵੀ ਹਾਰ ਬਣਾ ਕੇ ਇਹਦਾ ਗਲ ਚ ਪਾ ਲਓ ਇਹ ਤਾਂ ਕੁਝ ਗੱਲ ਨਹੀਂ ਬਣਦੀ ਜੇ ਢਾਰ ਹੁੰਦਾ ਫਿਰ ਤਾਂ ਸਿੱਧੇ ਬਣ ਜਾਣੇ ਤੇ ਇਹਨਾਂ ਨੇ ਲਫ਼ਜ਼ੇ ਬਦਲਤਾ ਇੱਥੇ ਹਾਰ ਕਰਤਾ ਤਾਂ ਕਿ ਝਗੜੇ 'ਚ ਪੈ ਜਾ ਗੱਲ ਉਹਨਾਂ ਨੇ ਆਪੇ ਕਹਿਤਾ ਮੈਂ ਗਲ ਵਿੱਚ ਪਾਏ ਹਾਰ ਦੇ ਟੋਟੇ ਟੋਟੇ ਕਰਦੇ ਆ ਉਹਦੇ ਨਾਲ ਕੀ ਬਣਨਾ ਜੀ ਹਾਰ ਤਾਂ ਕੋਈ ਹਾਰ ਪਾਇਆ ਗੱਲ ਹੈ ਮੂਰਤੀ ਦਾ ਮੂਰਤੀ ਦੇ ਗੱਲ ਚਾਰ ਪਾਉਂਦੇ ਨੇ ਆਪਣੇ ਗੱਲ ਪਾਉਂਦੇ ਨੇ ਚਾਰ ਲਫ਼ਜ਼ ਹੁੰਦਾ ਨਾ ਤਾਂ ਸਾਫ ਹੋ ਜਾਂਦਾ ਵੀ ਉਤਲੀ ਮਨੌਤ ਨੂੰ ਖੰਡ-ਖੰਡ ਕਰਕੇ ਡਾਲ ਦੇ ਉਹ ਡਾਰੇ ਚੱਕਤਾ ਲਫ਼ਜ਼ ਚੱਕਤਾ ਇਹਨਾਂ ਨੇ ਅੱਛਾ ਛਾਪੇ ਦੀ ਗਲਤੀ ਹੈ ਆਪਣੇ ਕੋਲ ਕੋਈ ਐਸੀ ਬੀੜ ਨਹੀਂ ਜਿਹੜੀ ਗੁਰੂ ਘਰ ਦੀ ਮੋਹਰ ਵਾਲੀ ਹੋਵੇ ਛੱਡੀ ਹੋਣੀ ਉਹਨਾਂ ਨੇ ਜੋ ਉਹਨਾਂ ਨੇ ਜਾਣ ਕੇ ਗਲਤੀਆਂ ਕੀਤੀਆਂ ਨੇ ਤਾਂ ਕਿ ਸਾਡੀਆਂ ਗਲਤੀਆਂ ਨੂੰ ਠੀਕ ਨਾ ਕਰ ਸਕਣਗੇ ਜਿਹੜੀ ਪੁਰਾਤਨ ਗੁਰੂ ਅਰਜਨ ਸਾਹਿਬ ਨੇ ਬੀੜ ਲਿਖਾਈ ਹੈ ਉਹਦੇ ਵਿੱਚ ਡਾਰ ਹੋਏਗਾ ਇੱਥੇ ਹਾਰ ਹੋ ਗਿਆ ਹਾਂ ਇੱਥੇ ਹਾਰੇ ਨਾਲ ਕੀਤਾ ਸਾਡੀਆਂ ਬੀੜਾਂ ਤਾਂ ਹੀ ਨਹੀਂ ਛੱਡੀਆਂ ਇਹਨਾਂ ਨੇ ਵੀ ਸਾਡੀਆਂ ਗਲਤੀਆਂ ਫੜਨਾ ਲੈਣ ਇਹ ਠੀਕ ਹੈ ਜੀ ਇੱਥੇ 10ਵੇਂ ਚੋਬਲਰੀ ਸਮਾਪਤੀ ਹੈ ਜੀ